ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਜਿਹੜਾ ਜਿਨ੍ਹਾਂ ਦੇ ਨਾਮ ਤੇ ਆਇਆ ਉਹਨਾਂ ਉਹਨਾਂ ਦੇ ਕਾਜ ਸਰ ਗਏ ਉਹਨਾਂ ਦਾ ਕੰਮ ਪੂਰਾ ਹੋ ਗਿਆ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਹਰ ਗੁਰ ਪੂਰਾ ਉਹਨਾਂ ਨੇ ਆਰਾਧ ਲਿਆ ਦਰਗਾਹ ਦੇ ਵਿੱਚ ਸੱਚ ਸੱਚ ਸੂਰਤ ਖਰੇ ਨੇ ਉਹ ਸੱਚ ਪ੍ਰਾਪਤ ਹੋ ਗਿਆ ਦਰਗਾਹ 'ਚ ਖਰੇ ਨੇ ਉਹ ਖਰੇ ਖਜ਼ਾਨੇ 'ਚ ਪਾ ਸਰਬ ਸੁਖਾਂ ਦੇ ਚਰਨ ਹਰ ਭੌਜਲ ਵਿਖਮ ਤਰੇ ਸਰਬ ਸੁਖ ਪਾ ਦੇ ਚਰਨ ਹਰ ਹਰ ਦੇ ਚਰਨ ਹੀ ਸਰਬ ਸੁਖ ਹੈ ਉਹਨਾਂ ਨੂੰ ਮਿਲ ਗਏ ਭੌਜਲ ਵਿਖਮ ਤਰੇ ਆ ਭੌਜਲ ਜਿਹੜਾ ਸਾਗਰ ਸੀ ਇਹ ਵਿਖਮ ਇਹ ਤਰ ਲਿਆ ਉਹਨਾਂ ਨੇ ਬਾਹਰ ਨਿਕਲ ਗਏ ਤੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਹੀਂ ਜਰੇ ਪ੍ਰੇਮ ਭਗਤੀ ਪਾ ਲਈ ਆ ਜਿਹੜੀ ਜਰ ਜਰਾ ਰੋਗ ਹੈ ਵਿਖਿਆ ਨਹੀਂ ਜਰੇ ਮਾਇਆ ਹੈ ਮਾਇਆ ਦਾ ਸਰੀਰ ਹੈ ਨੂੰ ਜਰਾ ਰੋਗ ਹੈ ਤੇ ਇਹ ਇਹ ਤੋਂ ਖੜਾ ਛੁੱਟ ਗਿਆ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਕੂੜ ਚਲਿਆ ਗਿਆ ਦੁਬਦਾ ਚਲੀ ਗਈ ਅੰਦਰੋਂ ਪੂਰੇ ਸੱਚ ਨਾਲ ਭਰ ਗਏ ਸਰਦਾ ਪੂਰਾ ਤੇ ਪੂਰਾ ਸੱਚ ਨਾਲ ਭਰ ਗਿਆ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਪਾਰ ਬ੍ਰਹਮ ਪ੍ਰਭ ਦਾ ਹੀ ਸੇਵਾ ਕਰਦੇ ਨੇ ਬੰਦੇ ਅੰਦਰ ਇੱਕੋ ਹੀ ਇੱਛਾ ਹੈ ਬਸ ਪਾਰ ਬ੍ਰਹਮ ਉਹਦੀ ਸੇਵਾ ਮਹਾ ਦਿਵਸ ਮੂਰਤ ਭਰੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਉਹ ਵਾਹ ਸਾਰੇ ਮਹੀਨੇ ਭਲੇ ਨੇ ਦਿਵਸ ਵੀ ਸਾਰੇ ਭਲੇ ਨੇ ਜਿਸ ਜੀਤੇ ਉਹਦੀ ਕਿਰਪਾ ਹੋਵੇ ਉਹ ਸਾਰੇ ਮਹੀਨੇ ਬਿਨਾ ਕੋਈ ਵੀ ਹੋਵੇ ਉਹਦੀ ਕਿਰਪਾ ਹੋਣੀ ਚਾਹੀਦੀ ਸਾਰੇ ਭਲੇ ਨੇ ਇਹ ਅੰਗ ਕੱਲੇ ਪਕਾਤੀ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਸਦਾਨ ਕਿਰਪਾ ਕਰੋ ਹਰੇ ਨਾਨਕ ਤੇਰਾ ਦਸਦਾਨ ਮੁਕਦਾ ਹੈ ਹਰੇ ਕਿਰਪਾ ਕਰ ਤੂੰ ਇਸ ਕਰਕੇ ਮਹੀਨਾ ਕੋਈ ਵੀ ਹੋਵੇ ਮਹੀਨਾ ਦੀ ਗੱਲ ਨਹੀਂ ਕੀਤੀ ਹੋਈ ਇੱਥੇ ਉਹ ਤਾਂ ਕਹਿੰਦੇ ਸਾਰੇ ਮਹੀਨੇ ਕੋਈ ਨਹੀਂ ਸੋਗਾ ਹੀ ਫਿਰਦਾ ਹੈ ਮਹਾਦੇਵ ਸਮੂਰਤ ਭਲੇ ਮਹਾਦੇਵ ਸਮੂਰਤ ਭਲੇ ਸਾਰੇ ਹੀ ਭਲੇ ਨੇ ਮੂਰਤ ਕੋਈ ਵੀ ਮੂਰਤ ਦੀ ਗੱਲ ਹੀ ਨਹੀਂ ਹੈ ਸਿੱਖੀ ਦੇ ਵਿੱਚ ਜਿਸ ਕੋ ਨਦਰ ਕਰੇ ਸਿਰਫ ਉਹਦੀ ਕਿਰਪਾ ਦੀ ਗੱਲ ਹੈ ਜਦ ਉਹਦੀ ਕਿਰਪਾ ਹੋ ਜਾ ਉਦੋਂ ਹੀ ਉਹੀ ਮਹੀਨਾ ਠੀਕ ਹੈ ਉਹੀ ਬੂਟ ਉਹੀ ਮਹੀਨਾ ਉਹੀ ਦਿਲ ਉਹੀ ਸਭ ਸਾਰਾ ਠੀਕ ਹੈ ਠੀਕ ਹੈ